ਸ਼ਲੋਕ ਮਹੱਲਾ ਤੀਜਾ ਭਰਮ ਭੁਲਾਈ ਸਭ ਜਗ ਫਿਰੀ ਫਾਵੀ ਹੋਈ ਭਾਲ ਸੋ ਸੱਚ ਸ਼ਾਂਤ ਨਾ ਦੇਵਈ ਕਿਆ ਚੱਲੈ ਤਿਸ ਨਾਲ ਭਰਮ ਭੁਲਾਈ ਸਭ ਜਗ ਫਿਰੀ ਸਾਰੀ ਸ੍ਰਿਸ਼ਟੀ ਭਰਮ ਚ ਭੁੱਲੀ ਹੋਈ ਫਿਰਦੀ ਹੈ ਜਗ ਚ ਇਹ ਆਤਮਾ ਭਰਮ ਚ ਭੁੱਲੀ ਫਿਰਦੀ ਹੈ ਥਾਵੀ ਵੀ ਭਾਲ ਕਿਸੇ ਪਰ ਕਿਸੇ ਚੀਜ਼ ਦੀ ਭਾਲ ਦੇ ਵਿੱਚ ਹੈ ਕੋਈ ਚੀਜ਼ ਟੋਲਣ ਆਈ ਹੋਈ ਹੈ ਲੱਭਣ ਆਈ ਹੋਈ ਹੈ ਲੱਭਣ ਵਾਸਤੇ ਹੈ ਕੋਈ ਚੀਜ਼ ਲੈਣ ਆਈ ਹੋਈ ਹੈ ਠੀਕ ਹੈ ਜੀ ਫਸੀ ਤਾਂ ਹੈ ਸ੍ਰਿਸ਼ਟੀ ਦੇ ਵਿੱਚ ਰਜੀ ਤਾਂ ਹੈ ਕੁਝ ਲੱਭਣ ਆਈ ਹੋਈ ਹੈ ਕੁਝ ਚਾਹੀਦਾ ਇਹਨੂੰ ਸੋ ਸੋ ਸ਼ਾਂਤ ਨਾ ਦੇਵੀ ਕਿਆ ਚੱਲੇ ਇਸ ਨਾਲ ਪਰ ਉਹ ਸੋ ਇਹਨੂੰ ਸ਼ਾਂਤੀ ਨਹੀਂ ਦੇ ਰਿਹਾ ਸ਼ਾਂਤੀ ਲੈਣ ਆਈ ਹੈ ਸ਼ਾਂਤੀ ਨੂੰ ਮਿਲ ਨਹੀਂ ਰਹੀ ਕਿਆ ਚੱਲੇ ਤਿਸ ਨਾਲ ਉਹ ਜਿਹਨੇ ਦੇਣੀ ਹੈ ਸ਼ਾਂਤੀ ਉਹਦੇ ਨਾਲ ਕੋਈ ਜ਼ੋਰ ਵੀ ਨਹੀਂ ਚੱਲਦਾ ਸ਼ਾਂਤੀ ਇਹਨੂੰ ਮਿਲਣੀ ਰਹੀ ਜ਼ਬਰਦਸਤੀ ਸ਼ਾਂਤੀ ਉਹ ਦੇ ਨਹੀਂ ਸਕਦਾ ਆਪਣੀ ਅਕਲ ਨਾਲ ਸ਼ਾਂਤੀ ਲੈ ਨਹੀਂ ਸਕਦੀ ਸੱਚੀ ਜੁਗਤ ਕੀਤੀ ਜਾਵੇ ਅੱਗੇ ਦੀਆਂ ਲਾਈਨਾਂ ਦੇ ਵਿੱਚ ਦੇ ਇਹਦਾ ਖੁਲਾਸਾ ਆਉ ਹਾਂਜੀ ਗੁਰ ਪ੍ਰਸਾਦੀ ਹਰ ਧਿਆਈਐ ਅੰਤਰ ਰੱਖੀਐ ਉਰਤਾਰ ਨਾਨਕ ਘਰ ਬੈਠਿਆਂ ਸੋਹ ਪਾਇਆ ਜਾਂ ਕਿਰਪਾ ਕੀਤੀ ਕਰਤਾਰ ਉਹਨੇ ਤਾਂ ਉਹ ਸਵਾਲ ਕੀਤਾ ਹੁਣ ਉਹਦਾ ਜਵਾਬ ਆਉਂਦਾ ਗੁਰ ਪ੍ਰਸਾਦੀ ਹਰ ਧਿਆਈ ਹੈ ਜੇ ਗਿਆਨ ਲੈ ਲਈਏ ਨਾ ਸਤਗੁਰ ਤੋਂ ਕਿਸੇ ਤੋਂ ਗਿਆਨ ਲੈ ਲਈ ਅੰਤਰਾਤਮਾ ਦੀ ਆਵਾਜ਼ ਸੁਣਦੇ ਰਹੀਏ ਤਾਂ ਆਪਣੇ ਅੰਦਰੇ ਧਿਆਨ ਰੱਖੀਏ ਜੀ ਦੀ ਗੱਲ ਸੁਣੀਏ ਉਹਦੇ ਵਿੱਚ ਧਿਆਨ ਰੱਖੀਏ ਹਰ ਹਿਰਦੇ ਵਿੱਚ ਹੈ ਉਹਦੀ ਜੇ ਗੱਲ ਸੁਣੀਏ ਧਿਆਨ ਵੀ ਉਹਦੇ ਨਾਲ ਜੋੜ ਕੇ ਰੱਖੀਏ ਤਾਂ ਗੱਲ ਪੱਲੇ ਪੈਂਦੀ ਹੁੰਦੀ ਹੈ ਅੰਤਰ ਰੱਖੀਏ ਔਰ ਧਾਰ ਉਹਨੂੰ ਹਿਰਦੇ ਵਿੱਚ ਧਾਰ ਵੀ ਕਰ ਧਾਰਨ ਕਰਕੇ ਵੀ ਰੱਖੀਏ ਉਹਦੇ ਨਾਲ ਪ੍ਰੇਮ ਵੀ ਰੱਖੀਏ ਪ੍ਰੇਮ ਪੂਰਵਕ ਉਹਨੂੰ ਮਨ ਦੇ ਵਿੱਚ ਵਸਾ ਕੇ ਰੱਖੀਏ ਨਾਨਕ ਘਰ ਬੈਠਿਆ ਸੋ ਪਾਈ ਕਹਿੰਦੇ ਫਿਰ ਘਰ ਬੈਠੇ ਹੀ ਸੋ ਪਾ ਲਈਦਾ ਜਾਣਾ ਕਿਤੇ ਹੈ ਜਾਂ ਕਿਰਪਾ ਕੀਤੀ ਕਰਤਾਰ ਜਦੋਂ ਕਰਤਾਰ ਕਿਰਪਾ ਕਰਦਾ ਹੈ ਫਿਰ ਇਦਾਂ ਕੁਝ ਹੋ ਜਾਂਦਾ ਹੈ ਫਿਰ ਘਰ ਬੈਠੇ ਹੀ ਸੋ ਪ੍ਰਾਪਤ ਹੋ ਜਾਂਦਾ ਹਾਂਜੀ ਮਹੱਲਾ ਤੀਜਾ ਤੰਦਾ ਧਾਵਤ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਬੋਲ ਵਿਖ ਖਾਇਆ ਮਨਮੁਖ ਚੱਲਿਆ ਰੋਈ ਬਾਕੀ ਧਰਮ ਦੇ ਵਿੱਚ ਲੱਗੇ ਨੇ ਤੰਦਾ ਬਣਾਇਆ ਧਰਮ ਨੂੰ ਆਦਮੀ ਦਾ ਧਾਰਮਿਕ ਸੀ ਪਰ ਲੱਗਿਆ ਹੈ ਧੰਦੇ 'ਚ ਤੰਦਾ ਤਾਵਤ ਦਿਨ ਗਿਆ ਸਾਰਾ ਦਿਨ ਧੰਦੇ 'ਚ ਲੱਗਿਆ ਰਿਹਾ ਰਾਤ ਆ ਗਈ ਸੌ ਗਿਆ ਰਾਤ ਗਵਾਈ ਸੋਏ ਰਾਤ ਨੂੰ ਸੌ ਲਿਆ ਕੂੜ ਬੋਲ ਵੇ ਖਾਇਆ ਧਰਮ ਦੇ ਨਾਂ ਤੇ ਝੂਠ ਬੋਲਿਆ ਤੇਰੇ ਤੇ ਆ ਹੋਇਆ ਐ ਕਰ ਲੈ ਤੂੰ ਆ ਪਾਠ ਕਰਾ ਲੈ ਹਾਂਜੀ ਕੂੜ ਬੋਲ ਵਿਖ ਖਾਇਆ ਕੂੜ ਬੋਲ ਵਿਖ ਖਾਇਆ ਕੂੜ ਬੋਲਿਆ ਝੂੜ ਬੋਲਿਆ ਖਾਦਾ ਕੀ ਬੇਖਾਦੀ ਮਾਇਆ ਖਾਦੀ ਬੇਖਾ ਕੇ ਤਾਂ ਮਰਨਾ ਹੀ ਸੀ ਮਨਮੁਖੀ ਚੱਲਿਆ ਰੋਏ ਮਨਮੁਖ ਸੀਗਾ ਰੋਂਦਾ ਹੀ ਗਿਆ ਫਿਰ ਦਰਗਾਹ ਨੂੰ ਜਾ ਗਿਆ ਰੋਣਾ ਹੀ ਸੀ ਚੰਗਾ ਕੰਮ ਤਾਂ ਕੋਈ ਕੀਤਾ ਨਹੀਂ ਬਾੜੇ ਕੰਮ ਕਰਨ ਵਾਲਾ ਕੂੜ ਬੋਲ ਤਾਂ ਫਿਰ ਰੋਊ ਭਾਈ ਰੋਏ ਹਾਂਜੀ ਸਿਰੇ ਉੱਪਰ ਜੰਮ ਡੰਡ ਹੈ ਦੂਜੇ ਭਾਏ ਪਤ ਖੋਏ ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਈ ਜੰਮਣ ਦਾ ਜਿਹੜਾ ਇੱਕ ਸਿਰਾ ਦਾ ਜੰਮਣ ਦਾ ਜਿਹੜਾ ਦੂਜਾ ਸਿਰਾ ਮੰਨਣ ਦਾ ਮੌਤ ਦਾ ਉਹਦੇ ਸਿਰ ਉਹਦੇ ਆਖਰ ਦੇ ਉੱਤੇ ਡੰਡਾ ਹੈ ਸਿਰੇ ਉੱਪਰ ਜੰਮ ਡੰਡਾ ਦਾ ਡੰਡਾ ਅਖੀਰ ਨੂੰ ਪੈਣਾ ਸਿਰ ਸਿਰ ਦੇ ਉੱਤੇ ਸਿਰੇ ਜਾ ਕੇ ਮੌਤ ਦੇ ਸਮੇਂ ਡੰਡ ਪੈਣਾ ਡੰਡਾ ਪੈਣਾ ਦਾ ਡੰਡ ਹੈ ਦੂਜੇ ਪਾਏ ਪਤ ਹੋਏ ਜੇ ਦੂਜੇ ਪਾਏ ਲੱਗਿਆ ਮਾਇਆ ਵਾਲੇ ਪਾਸੇ ਲੱਗਿਆ ਨਾ ਮਾਇਆ ਦੀ ਭੁੱਖ ਵਾਲੇ ਪਾਸੇ ਠੱਗੀਆਂ ਮਾਰਦਾ ਕੂੜ ਬੋਲ ਕੇ ਫਿਰ ਖਾਂਦਾ ਫਿਰ ਰਹੂਗਾ ਬੇਇੱਜ਼ਤੀ ਹੋਊਗੀ ਬੇਇੱਜ਼ਤੀ ਹੋਊ ਡੰਡੇ ਪੈਣਗੇ ਬੇਇੱਜ਼ਤੀ ਕਰਾ ਕੇ ਜਾਊਗਾ ਹਰ ਨਾਮ ਕਦੇ ਨਾ ਹੋ ਫਿਰ ਆਵਣ ਜਾਣਾ ਹੋਏ ਜੇ ਹਰ ਨਾਮ ਦਾ ਚੇਤਾ ਨਹੀਂ ਨਾ ਆਇਆ ਜ਼ਿੰਦਗੀ 'ਚ ਬਾਬੇ ਜੰਮਣ ਵਾਲ ਤੇ ਰਹਿ ਜਾਊਗਾ ਅਗਲਾ ਜਨਮ ਫੇਰ ਹੋ ਜੂ ਫੇਰ ਇੱਥੇ ਰਿਸ਼ਨਾ ਦੀ ਅੱਗ 'ਚ ਜਲਦਾ ਰਹੂ ਫੇਰ ਇੱਥੇ ਡਗੀਆਂ ਮਾਰਦਾ ਰਹੂ ਫੇਰ ਬਟਾਈ ਸਿਰ ਖੱਟਦਾ ਰਹੂ ਇਹ ਗੱਲ ਬਣੀ ਹੋ ਰਹਿਣੀ ਹੈ ਹਾਂਜੀ ਗੁਰ ਪ੍ਰਸਾਦੀ ਹਰ ਮਨ ਵਸੈ ਜਮ ਡੰਡ ਨ ਲਾਗੇ ਕੋਈ ਨਾਨਕ ਸਹਜੇ ਮਿਲ ਰਹਿ ਕਰਮ ਪ੍ਰਾਪਤ ਹੋਈ ਜੇ ਕਿਤੋਂ ਗਿਆਨ ਮਿਲ ਗਿਆ ਸਤਗੁਰ ਦਾ ਗੁਰਬਾਣੀ ਦਾ ਅਰੇ ਨੇ ਲਿਆ ਮਨ ਗੁਰ ਪ੍ਰਸਾਦੀ ਜੇ ਹੋ ਗਈ ਕਿਰਪਾ ਇਹਨੇ ਮੰਨ ਲਿਆ ਗੁਰਬਾਣੀ ਦਾ ਗਿਆਨ ਫੇਰ ਡੰਡਾ ਨਹੀਂ ਲੱਗਦਾ ਇਹਦੇ ਔਰ ਪ੍ਰਸਾਦੀ ਹਰ ਮਨ ਵਸੇ ਡੰਡ ਨਾ ਲਾਗੇ ਕੋਏ ਫੇਰ ਫੇਰ ਮਰਨ ਤੋਂ ਬਚੂਗਾ ਡੰਡੇ ਤੋਂ ਬਚੂਗਾ ਫੇਰ ਜਮਦਾ ਡੰਡ ਨਹੀਂ ਪੈਣਾ ਬਰਨਾ ਡੰਡਾ ਪਊਗਾ ਹੀ ਪਊਗਾ ਨਾਨਕ ਸਹਜੇ ਮਿਲ ਰਹੇ ਨਾਨਕ ਕਹਿੰਦਾ ਫਿਰ ਜਾਗਰਤ ਅਵਸਥਾ ਨਾਲ ਸ਼ਾਂਤ ਹੋ ਕੇ ਆਪਣੇ ਮੂਲ ਨਾਲ ਮਿਲਿਆ ਰਹਿੰਦਾ ਹੈ ਕਰਮ ਪ੍ਰਾਪਤ ਹੋਏ ਪਰ ਇਹ ਤਾਂ ਕਿਰਪਾ ਨਾਲ ਪ੍ਰਾਪਤੀ ਹੈ ਇਹ ਪ੍ਰਾਪਤੀ ਤਾਂ ਬੜੀ ਕਿਰਪਾ ਨਾਲ ਹੋਊਗੀ ਪਰਮੇਸ਼ਰ ਦੀ ਕਿਰਪਾ ਨਾਲ ਇਹ ਪ੍ਰਾਪਤੀ ਹੋ ਸਕਦੀ ਹੈ ਵਰਨਾ ਨਹੀਂ ਹੋ ਸਕਦੀ ਹਾਂਜੀ ਨਾਨਕ ਸਹਜੇ ਮਿਲ ਰਹੇ ਕਰਮੀ ਪ੍ਰਾਪਤ ਹੋਏ ਮਿਲ ਰਹਾ ਇਹ ਨਹੀਂ ਮਿਲਣਾ ਉਹ ਤਾਂ ਮਿਲਿਆ ਹੋਇਆ ਹੀ ਹੈ ਨਾਲ ਦਾ ਤਾਂ ਅੱਛਾ ਜੀ ਮਨੇ ਨਹੀਂ ਮਿਲਦਾ ਜਾ ਕੇ ਹਾਂਜੀ ਪੌੜੀ ਇੱਕ ਆਪਣੀ ਸਿਫਤੀ ਲਾਇਨ ਦੇ ਸਤਗੁਰ ਮੱਤੀ ਇਕਨਾ ਨੂੰ ਨਾਉ ਬਖਸ਼ਿਓਨ ਅਸਤਿਰ ਹਰ ਸੱਤੀ ਇਕਨਾ ਨੂੰ ਸਤਗੁਰ ਨੇ ਐਸੀ ਮੱਤ ਦੇਤੀ ਉਹ ਸਤਗੁਰ ਦੀ ਸਿਰਸਲਾ ਲੱਗੇ ਰਹਿੰਦੇ ਨੇ ਇਕਨਾ ਨੂੰ ਨਾਉ ਬਖਸ਼ਿਓਨ ਅਸਤਿਰ ਹਰ ਸੱਤੀ ਹਾਂਜੀ ਇੱਕ ਹੋ ਇਹ ਦੋਵੇਂ ਕਹਾਂ ਦੀ ਅਵਸਥਾ ਦੇਤੀ ਨਾਮ ਦੇਤਾ ਨਾਮ ਦਾ ਖਜ਼ਾਨਾ ਬਖਸ਼ਤਾ ਉਹ ਸਿਰ ਨੇ ਥਿਰ ਹੋ ਕੇ ਸਤਪੁਰਖ ਨੇ ਸਤ ਸਤ ਬੋਲਦੇ ਨੇ ਸੱਤੀ ਨੇ ਸਤ ਸਤ ਤੋਂ ਬਿਨਾ ਕੁਝ ਕਹਿੰਦੇ ਹੀ ਨਹੀਂ ਹਰ ਸੱਤੀ ਹਾਂਜੀ ਕੌਣ ਪਾਣੀ ਬੈ ਸੰਤਰੋ ਹੁਕਮ ਕਰੇ ਭਗਤੀ ਇਹਨਾਂ ਨੂੰ ਪਾਉ ਅਗਲਾ ਪੂਰੀ ਬਣਤ ਬਣਤੀ ਕੌਣ ਪਾਣੀ ਬੈ ਸੰਤਰੋ ਦਾ ਸਰੀਰ ਲਈ ਫਿਰਦੇ ਨੇ ਹੁਕਮ ਦੇ ਵਿੱਚ ਨੇ ਕੌਣ ਪਾਣੀ ਵਾਲਾ ਜਿਹੜਾ ਸਰੀਰ ਹੈ ਹੁਕਮ 'ਚ ਹੈਗਾ ਚੱਲਦਾ ਉਹ ਕਰੇ ਭਗਤੀ ਭਗਤੀ ਕਰਦੇ ਨੇ ਭਗਤੀ ਕਰਦੇ ਨੇ ਪਰ ਕੌਣ ਪਾਣੀ ਅਗਰ ਨਾਲ ਜੁੜੇ ਵੀ ਭਗਤ ਬਣੇ ਹੋਏ ਨੇ ਭਗਤੀ ਕਰਦੇ ਨੇ ਹੁਕਮ ਦੇ ਵਿੱਚ ਭਗਤੀ ਕਰਦੇ ਆ ਜੀ ਪੌਣ ਪਾਣੀ ਬੈਸੰਤਰੋ ਹੁਕਮ ਕਰੇ ਹੁਕਮ ਜੇ ਰਹਿਣਾ ਭਗਤੀ ਹੋਵੇ ਠੀਕ ਹੈ ਜੀ ਇਹਨਾਂ ਨੂੰ ਭੌਗਲਾ ਇਹਨਾਂ ਨੂੰ ਅੱਗੇ ਤੇ ਅੱਗੇ ਭੋ ਮਿਲਦਾ ਪ੍ਰੇਮ ਮਿਲਦਾ ਡਰ ਵੀ ਅਗਲੇ ਤੇ ਅਗਲਾ ਡਰ ਵੀ ਰਹਿੰਦਾ ਇਹਨਾਂ ਨੂੰ ਅਗਲਾ ਪੂਰੀ ਬਣਤ ਬਣਤੀ ਇਹਨਾਂ ਦੀ ਬਣਤ ਪੂਰੀ ਬਣੀ ਜਾਂਦੀ ਹੈ ਇਹ ਪੂਰਨ ਪੁਰਖ ਬਣ ਜਾਂਦੇ ਨੇ ਆਖਰ ਪੂਰੇ ਹੁੰਦੇ ਹੁੰਦੇ ਹੁੰਦੇ ਹੁੰਦੇ ਪੂਰਨ ਪੁਰਖ ਬਣ ਜਾਂਦੇ ਨੇ ਠੀਕ ਹੈ ਜੀ ਸਭ ਇੱਕੋ ਹੁਕਮ ਵਰਤਦਾ ਮੰਨੀਏ ਸੁਖ ਪਾਈ ਸਭ ਇੱਕੋ ਹੁਕਮ ਵਰਤਦਾ ਹੁਕਮ ਦਾ ਸਾਰਿਆਂ ਤੇ ਇੱਕੋ ਵਰਤਦਾ ਪਰ ਮੰਨਣ ਨਾਲ ਸੁਖ ਹੈ ਮੰਨੀਏ ਸੁਖ ਪਾਈ ਮੰਨਣ ਨਾਲ ਸੁਖ ਹੈ ਸੁਖ ਹੈ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਧੋਖਾ ਜਿਹੜੇ ਮੰਨਦੇ ਨੇ ਉਹਨਾਂ ਨੂੰ ਸੁਖ ਠੀਕ ਹੈ ਜੀ ਇੱਥੇ ਤੀਸਰੀ ਪੌੜੀ ਦੀ ਸਮਾਪਤੀ ਹੈ ਜੀ ਹਾਂ ਜੀ